ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਬਿਸਮ ਬਿਸਮ ਬਿਸਮ ਹੀ ਭਈ ਹੈ ਇਸ ਤਰ੍ਹਾਂ ਅੱਗੇ ਆਉਂਦਾ ਪੰਗਤੀ ਲਾਲ ਗੁਲਾਲ ਰੰਗਾਰੇ ਬਿਸਮਾਦ ਅਸੀਂ ਵੀ ਸਤਗੁਰਾਂ ਦਾ ਦਰਸ਼ਨ ਕਰਕੇ ਆਏ ਹਾਂ ਸਾਧ ਸੰਗਤ ਭਾਗਾਂ ਵਾਲੀ ਕਰਕੇ ਆਈ ਹੈ ਉਸ ਦੀ ਤਸਵੀਰ ਦਾ ਆਪਣੇ ਆਪ ਨੂੰ ਪਤਾ ਹੋਏਗਾ ਹਰ ਇੱਕ ਆਦਮੀ ਨੂੰ ਦੂਸਰੇ ਨੂੰ ਕਹਿਣ ਦਾ ਕੋਈ ਹੱਕ ਨਹੀਂ ਕਿ ਕਿਸ ਤਰ੍ਹਾਂ ਕਰਕੇ ਆਇਆ ਹੈ ਸਤਿਗੁਰੂ ਨੂੰ ਜਿਹਾ ਕੋਈ ਜਾਣਦਾ ਤੇ ਹੋ ਜਿਹਾ ਫਲ ਪਾਏ ਸਤਿਗੁਰੂ ਦਾ ਦਰਸ਼ਨ ਲਿਖਿਆ ਹੈ ਬਾਣੀ 'ਚ ਸਤਿਗੁਰ ਦਰਸ਼ਨ ਅਗਰ ਨਿਵਾਰੀ ਤੇ ਸਤਿਗੁਰ ਭੇਟਤ ਹਉਮੈ ਮਾਰੀ ਸਤਿਗੁਰੂ ਦਾ ਦਰਸ਼ਨ ਕਰਨ ਅਗਨ ਜਿਹੜੀ ਅੱਗ ਸਾਡੇ ਅੰਦਰ ਲੱਗੀ ਹੋਈ ਈਰਖਾ ਦਵੈਸ਼ ਦੀ ਇਹ ਬੁੱਝ ਜਾਂਦੀ ਹੈ ਸ਼ਾਂਤ ਹੋ ਜਾਂਦੀ ਸਤਿਗੁਰੂ ਦੇ ਦਰਸ਼ਨ ਨਾਲ ਸਤਿਗੁਰੂ ਬਚਨ ਕਰਦੇ ਹਨ ਠੀਕ ਹੈ ਹੁਣ ਉਹਨਾਂ ਖੇਡ ਵਰਤਾਈ ਹੈ ਕੋਈ ਭਾਵੇਂ ਕੁਝ ਕਹੇ ਮਗਰ ਹੁਣ ਉਹ ਬਚਨ ਨਹੀਂ ਕਰਦੇ ਬਹੁਤਾ ਨਾ ਉਹ ਉਪਦੇਸ਼ ਦਿੰਦੇ ਹਨ ਪਹਿਲੇ ਉਪਦੇਸ਼ ਅਸੀਂ ਉਹਨਾਂ ਦੇ ਸੁਣਦੇ ਹਾਂ ਸਤਿਗੁਰੂ ਜੀ ਦੇ ਹੁਕਮ ਉਹਨਾਂ ਦੇ ਜਥੇਦਾਰ ਉਹਨਾਂ ਦੇ ਹਜ਼ੂਰੀਏ ਸੁਣਾਉਂਦੇ ਹਨ ਪਰ ਹੁਕਮ ਸਤਿਗੁਰੂ ਦਾ ਹੀ ਹੈ ਜੇ ਕੋਈ ਪਹਿਰੇਦਾਰ ਦੀ ਆਵਾਜ਼ ਸੁਣ ਕੇ ਵੀ ਸੁਚੇਤ ਹੋ ਕੇ ਆਪਣੇ ਘਰ ਦੀ ਰਾਖੀ ਕਰ ਲਏਗਾ ਉਹ ਵੀ ਆਪਣਾ ਘਰ ਬਚਾ ਸਕਦਾ ਤੇ ਜੇ ਕੋਈ ਨਾ ਜਾਗੇ ਸਤਗੁਰ ਕਾ ਅੱਜ ਹੀ ਮੇਰੇ ਪਾਠ ਕਰਦੇ ਦੇ ਆਈਆਂ ਸੀ ਪੰਗਤੀਆਂ ਸਤਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਮੇਰਾ ਖਿਆਲ ਸੋਠ ਰਾਗ ਦੀ ਵਾਰ ਚ ਆਉਂਦਾ ਸਤਿਗੁਰੂ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਤੇ ਸਰੀਰ ਜਲੋ ਗੁਣ ਬਾਹਰਾ ਜੋ ਗੁਰਕਾਰ ਨਾ ਕਮਾਓ ਸਤਿਗੁਰ ਦਾ ਬਚਨ ਸਤਿਗੁਰ ਬਚਨ ਬਚਨ ਹੈ ਸਤਿਗੁਰ ਸਤਿਗੁਰ ਕਾ ਬਚਨ ਬਸੈ ਜੀਏ ਨਾਲੇ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਭਾਈ ਨਾ ਸਾਕੇ ਜਾਲੇ ਕੋਈ ਸਿੱਖ ਜਿਸ ਤਰ੍ਹਾਂ ਜਿਨ੍ਹਾਂ ਨੂੰ ਸਤਿਗੁਰੂ ਜਗਜੀਤ ਸਿੰਘ ਦੇ ਦਰਸ਼ਨ ਕੀਤੇ ਹਨ ਉਹਨਾਂ ਦੇ ਦਰਸ਼ਨ ਦਾ ਆਸ਼ਿਕ ਹੈ ਕੋਈ ਸਤਿਗੁਰੂ ਪ੍ਰਤਾਪ ਸਿੰਘ ਜੀ ਜਿਨ੍ਹਾਂ ਨੇ ਦਰਸ਼ਨ ਕੀਤੇ ਹਨ ਕੋਈ ਉਸ ਚੀਜ਼ ਦਾ ਆਸ਼ਿਕ ਹੈ ਜਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਸੀ ਸਤਿਗੁਰੂ ਜਗਜੀਤ ਸਿੰਘ ਦੇ ਬਚਨਾਂ ਚਾਹੁੰਦਾ ਮਾਤਾ ਉਹ ਸੰਤ ਹਰਨਾਮ ਸਿੰਘ ਜੀ ਤੇ ਉਹ ਮਾਤਾ ਉਹਨਾਂ ਦੇ ਘਰੋਂ ਚੰਦੋ ਉਹਨਾਂ ਦੇ ਨੇਤਰ ਨਹੀਂ ਸੀ ਸੁੱਕਦੇ ਜੇ ਉਹਨਾਂ ਨੂੰ ਦੇਖ ਕੇ ਕੋਈ ਛੋਟੀ ਮਤ ਵਾਲਾ ਕਹੇ ਪਹਿਲਾ ਗੁਰੂ ਹਰੀ ਸਿੰਘ ਤਾਂ ਭੈਣੀ ਸਾਹਿਬ ਬਰਾਜਮਾਨ ਹਨ ਦਰਸ਼ਨ ਦੇ ਰਹੇ ਹਨ ਇਹ ਅੱਖਾਂ ਭਰ ਭਰ ਦਿਖਾਲ ਦਾ ਬੜਾ ਬਰਾਗੀ ਬਣਿਆ ਫਿਰਦਾ ਇਸ ਤਰ੍ਹਾਂ ਜਿਹਨੇ ਕੋਈ ਉਹ ਚੀਜ਼ ਦੇਖੀ ਹੁੰਦੀ ਹੈ ਜਿਹੜੇ ਦਰਸ਼ਨ ਕਰਕੇ ਆਏ ਹਨ ਅਪੋਲੋ ਹਸਪਤਾਲ ਦਰਸ਼ਨ ਕਰਨ ਗਏ ਉਥੇ ਮੇਰੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਬਹੁਤ ਵੱਡੀ ਤਸਵੀਰ ਇੱਕ ਲੱਗੀ ਹੋਈ ਆ ਐ ਹੁਣ ਐਤਕੀ ਦੇ ਵਰਿਆਮ ਰਸਾਲੇ 'ਚ ਵੀ ਉਹ ਛਪੀ ਹੈ ਉਹ ਕਿਸੇ ਨੇ ਸੁਚੱਜੇ ਹੱਥ ਦੇ ਨਾਲ ਬਹੁਤ ਵਧੀਆ ਬਣਾਈ ਹੈ ਇਨ ਬਿਨ ਮੇਰੇ ਤੇ ਉਹ ਅਵਸਥਾ ਆ ਗਈ ਉਥੇ ਦੇਖਦੇ ਸਾਰ ਮੇਰੀਆਂ ਅੱਖਾਂ ਭਰ ਗਈਆਂ ਹੌਕਾ ਨਿਕਲ ਗਿਆ ਮੇਰਾ ਉਸ ਨੂੰ ਜੇ ਕੋਈ ਆਦਮੀ ਕਿਸੇ ਸ਼ੰਕਾ ਦੀ ਕਿਉਂਕਿ ਉਹਨੂੰ ਲੱਗੀ ਨਹੀਂ ਉਹਨੂੰ ਪਤਾ ਹੀ ਨਹੀਂ ਕਿ ਸਤਿਗੁਰ ਦੀ ਪ੍ਰੀਤ ਕੀ ਹੁੰਦੀ ਹੈ ਤੋਂ ਇਸ ਤੇ ਸਤਿਗੁਰੂ ਦਰਸ਼ਨ ਅਗਨ ਨਵਾਰੀ ਅਗਨ ਲੱਗੀ ਹੋਈ ਹੈ ਸਾਡੇ ਅੰਦਰ ਤ੍ਰਿਸ਼ਨਾ ਈਰਖਾ ਦਵੈਸ਼ ਦੀ ਮੈਲ ਅੰਦਰ ਬਹੁਤ ਕਈ ਵਾਰੀ ਉਹ ਡਾਕਟਰ ਕਹਿੰਦੇ ਹਨ ਦਮਾ ਹੋ ਜਾਂਦਾ ਖੰਗ ਤੋਂ ਅੰਦਰ ਸਾਡੇ ਪੌਣਾ ਤੇ ਬਹੁਤ ਹਨ 49 ਪੌਣਾ ਲਿਖੀਆਂ ਵੇਦਾਂਤ ਨੇ ਮਗਰ 8 ਪੌਣਾ 8 ਹਵਾਵਾਂ ਵਿਸ਼ੇਸ਼ ਹਨ ਵੈਦ ਜਾਣਦੇ ਹਨ ਅਸੀਂ ਕੋਈ ਪੌਣ ਨੂੰ ਜਾਣਨੇ ਪੈਸਾ ਆਈ ਜਾਂਦਾ ਤੇ ਨਿਕਲੀ ਜਾਂਦਾ ਆਈ ਜਾਂਦਾ ਇਤੋਂ ਤੋਂ ਆਈ ਜਾਂਦਾ ਇਹ ਉਹ ਇੱਕੋ ਹੀ ਪੌਣ ਸਾਨੂੰ ਦਿਸਦੀ ਹੈ ਮਗਰ 8 ਪੌਣਾ ਹਰ ਵਕਤ ਕੰਮ ਕਰਦੀਆਂ ਜਿਸ ਵੇਲੇ ਅੰਦਰਲੀ ਪੌਣ ਜਾ ਕੇ ਕੋਈ ਖਰਾਬ ਹੋ ਜਾਂਦੀ ਹੈ ਅੰਤੜੀ ਦੀ ਜਿਹੜੀ ਪੰਪ ਹਨ ਕੋਈ ਕਿਸੇ ਪਾਸੇ ਨੂੰ ਹਵਾ ਟੱਕਦੀ ਏ ਕੋਈ ਕਿਸੇ ਇਹ ਸਿਸਟਮ ਐਸਾ ਵਰੀਕੀ ਚ ਬਣਾਇਆ ਹੋਇਆ ਹੈ ਮਨੁੱਖ ਦਾ ਕਿ ਜਿਹੜਾ ਸਾਡੀ ਸਮਝ ਤੋਂ ਬਾਹਰ ਹੈ ਭਾਵਾਂ ਡਾਕਟਰਾਂ ਵੈਦਾਂ ਨੇ ਇਹਨਾਂ ਦੇ ਆਪਰੇਸ਼ਨ ਕਰਕੇ ਕਈ ਤਰ੍ਹਾਂ ਦੀਆਂ ਨਾੜੀਆਂ ਕਈ ਤਰ੍ਹਾਂ ਦਾ ਬਦਲਾਅ ਵੀ ਕਰਨਾ ਸ਼ੁਰੂ ਕਰ ਦਿੱਤਾ ਮਗਰ ਉਹ ਬਹੁਤ ਬਰੀਕ ਨਾੜੀ ਜਿਸ ਵੇਲੇ ਖਰਾਬ ਹੋ ਜਾਂਦੀ ਹੈ ਉਥੇ ਉਹ ਉਹਨੂੰ ਫੇ ਕਹਿੰਦੇ ਜੀ ਦਮਾ ਦਮਾ ਦੇ ਨਾਲ ਹੀ ਦਮਾ ਫੇ ਮੁੱਕਦਾ ਹੈ ਇਸੇ ਤਰ੍ਹਾਂ ਸਾਡੇ ਅੰਦਰ ਮੈਲਾਂ ਲੱਗੀਆਂ ਹੋਈਆਂ ਹਨ ਈਰਖਾ ਦਵੈਸ਼ ਬੜੇ ਡੂੰਗੇ ਥਾਂ ਹਉਮੈ ਦੀ ਮੈਲ ਮੇ ਸਤਿਗੁਰੂ ਜਗਜੀਤ ਸਿੰਘ ਦਾ ਉਹਦਨ ਭਾਸ਼ਣ ਸੁਣ ਰਿਹਾ ਸੀ ਮੈਂ ਉਹਦੇ ਸਤਿਗੁਰਾਂ ਪ੍ਰਮਾਣ ਦਿੱਤਾ ਹੈ ਕਿ ਕਹਿੰਦੇ ਨੌ ਖੰਡ ਪਿਰਸਮੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀਸਰ ਵੈ ਨੌ ਖੰਡ ਪਿਰਸਮੀ ਦਾ ਤੀਰਸਾਂ ਦਾ ਸੈਲ ਕਰਦਾ ਫਿਰਦਾ ਸਾਰੀ ਧਰਤੀ ਤੇ ਜਿੰਨੇ ਤੀਰਥ ਹਨ ਮਹਾ ਉਦਾਸ ਤਪੀਸਰ ਸੀ ਇੱਕ ਤਾਂ ਉਦਾਸੀ ਇੱਕ ਮਹਾ ਉਦਾਸੀ ਜਿਹਨੂੰ ਕੋਈ ਚੀਜ਼ ਵੀ ਪਰਚਾ ਨਹੀਂ ਸਕਦੀ ਤੀਵਰ ਬੈਰਾਗ ਮਹਾ ਉਦਾਸ ਤਪੀਸਰ ਸੀ ਵੇ ਫੇ ਕੀ ਕਰੇ ਕਹਿੰਦੇ ਅਗਨ ਮੈਂ ਹੋਮਤ ਪਰਾਨ ਕਨ ਕੈਸਵ ਹੈਵਰ ਭੂਮਦਾਨ ਅੱਗ ਦੇ ਵਿੱਚ ਆਪਣੇ ਪ੍ਰਾਣਾਂ ਦਾ ਹੋਮ ਕਰ ਦੇਵੇ ਸੋਨੇ ਦੇ ਭਾਰ दान करे हाथी घोड़े दान करे हैवर ਅਕਨ ਕਸਵ ਹੈਵਰ ਦਾਨ ਨਿਊਲੀ ਕਰਮ ਕਰੇ ਬਹੁ ਆਸਨ ਅਸੀਂ ਇਸ਼ਨਾਨ ਕਰਕੇ ਸਾਡੇ ਸਿੰਘ ਸਣੇ ਕੇਸੀ ਬੈਠੇ ਹਨ ਲੋਕਾਂ ਨੂੰ ਤਾਂ ਸਣੇ ਕੇਸੀ ਇਸ਼ਨਾਨ ਕਰਨ ਦਾ ਵੀ ਨਾ ਕੀ ਸ਼ੁੱਧ ਨਹੀਂ ਕਿਉਂ ਉਹ ਕਹਿੰਦੇ ਲਓ ਜੀ ਰੋਜ਼ ਕੇਸ ਕੌਣ ਨਾ ਕੀਗਾ ਸੁਕਾਵੇ ਇਹ ਤਾਂ ਸਤਿਗੁਰੂ ਰਾਮ ਸਿੰਘ ਦੀ ਬਖਸ਼ਿਸ਼ ਹੈ ਕਿ ਕੇਸਾਂ 'ਚ ਪਹਿਲੇ ਪਾਣੀ ਪਾਉਣਾ ਅਸੀਂ ਆਪਣੇ ਆਪ 'ਚ ਇਸ਼ਨਾਨ ਕੀਤਾ ਹੈ ਪਰ ਜਿਹੜੇ ਕਈ ਯੋਗੀ ਜਨ ਸੀ ਸੰਨਿਆਸੀ ਉਹ ਨਿਊਲੀ ਕਰਮ ਕਰਦੇ ਸਨ ਕਈ ਕਿਸਮ ਦੀਆਂ ਅੰਦਰ ਅੰਤੜੀਆਂ ਸਾਫ਼ ਕਰਨ ਦੀਆਂ ਕਿਰਿਆ ਕਰਦੇ ਸਨ ਨੱਕ ਦੇ ਵਿੱਚ ਦੀ ਧਾਗੇ ਪਾ ਪਾ ਕੇ ਸਾਫ਼ ਨਿਊਲੀ ਕਰਮ ਕਰੇ ਅਥ ਜੈਨ ਮਾਰਗ ਸੰਯਮ ਅਤ ਸਾਧਨ ਤੇ ਨਿਮਖ ਨਿਮਖ ਕਰ ਸਰੀਰ ਕਟਾ ਉਹ ਜੈਨੀ ਜਿਹੜੇ ਹਨ ਉਹ ਇੰਨੇ ਪਰਹੇਜ਼ਗਾਰ ਹਨ ਉਹ ਕਹਿੰਦੇ ਹਵਾ ਦੇ ਨਾਲ ਸਾਡੇ ਜੀਵਾਣੂ ਅੰਦਰ ਜਾਂਦੇ ਹਨ ਮੂੰਹ ਤੇ ਉਹਨਾਂ ਦੇ ਕੱਪੜੇ ਬੰਨਿਓ ਤੁਸੀਂ ਦੇਖ ਸਕਦੇ ਹੋ ਜੈਨ ਮਾਰਗ ਸੰਯਮ ਅਤ ਸਾਧੂ ਨਿਮਖ ਨਿਮਖ ਕਰ ਸਰੀਰ ਕਟਾਵੇ ਇੰਨਾ ਇੰਨਾ ਸਰੀਰ ਕਟਾ ਦੇਵੇ ਤਾਂ ਫੇ ਕੀ ਹੁੰਦਾ ਮੇਰੇ ਸਤਿਗੁਰੂ ਜਗਜੀਤ ਸਿੰਘ ਜੀ ਪਰਮਾਨ ਦਿੰਦੇ ਤਉ ਵੀ ਹਉਮੈ ਮੈਲ ਨਾ ਜਾਵੇ ਇੰਨਾ ਕੁਝ ਕਰਨ ਨਾਲ ਵੀ ਹਉਮੈ ਦੀ ਮੈਲ ਨਹੀਂ ਨਿਕਲਦੀ ਅਸੀਂ ਉੱਥੇ ਸਰੋਵਰ ਤੇ ਤੀਰਥ ਪੂਰਾ ਸਤਿਗੁਰੂ ਸਤਿਗੁਰੂ ਪੂਰਾ ਤੀਰਥ ਹੈ ਉਸ ਤੀਰਥ ਦੇ ਦਰਸ਼ਨ ਕਰਕੇ ਆਏ ਹਾਂ ਇਹ ਹੁਣ ਅਸੀਂ ਆਪਣੇ ਅੰਦਰ ਦੇਖਣਾ ਹੈ ਕਿ ਸਾਡੇ ਅੰਦਰ ਸਤਿਗੁਰਾਂ ਦਾ ਹੁਕਮ ਕਿੰਨਾ ਕਿ ਟਿਕਿਆ ਕਿੰਨੀ ਸਾਡੀ ਅੰਦਰਲੀ ਮਹਿਲ ਨਿਕਲੀ ਹੈ ਧਿਆਨ ਰੱਖਣਾ ਇਹ ਰਾਮ ਰਸਾਇਣ ਜਿਹੜੀ ਮੈਂ ਅਰਜ ਕੀਤੀ ਇਹ ਸਿੰਘ ਤੁਹਾਡੇ ਸਾਹਮਣੇ ਵਰਣੀ ਕਰ ਰਹੇ ਹਨ ਨਾਮ ਦਾ ਸਿਮਰਨ ਕਰ ਰਹੇ ਹਨ ਸ਼ਾਇਦ ਭਗਉਤੀਆਂ ਦੀ ਕਰਦੇ ਹੋਣ ਇਹ ਸਰਗੁਣ ਸਰੂਪ ਦੀ ਸਰਗੁਣ ਸਰੂਪ ਨਿਰਗੁਣ ਸਰੂਪ ਦਾ ਕਹਿੰਦੇ ਚੱਕਰ ਚਿਹਨ ਅਰ ਵਰਣ ਜਾਤ ਅਰ ਪਾਤ ਨਹਿਨ ਜੈ ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕਹਿ ਉਹਦਾ ਕੁਛ ਵੀ ਨਹੀਂ ਦੇਖ ਸਕਦਾ ਨਿਰਗੁਣ ਦਾ ਰੂਪ ਨ ਰੇਖ ਨ ਰੰਗ ਕਿਸ ਤਰੇ ਗੁਣ ਤੇ ਪ੍ਰਭਿੰਨ ਤਿਸੇ 부ਝਾਏ ਨਾਨਕਾ ਜਿਸ ਹੋਵੇ ਸੋ ਪਰਸਨ ਉਹ ਨਿਰਗੁਣ ਉਹ ਤੁਸੀਂ ਭਜਨ ਚਾਰ ਅੱਖਰ ਦਾ ਜਿਹੜਾ ਕਰਦੇ ਹੋ ਨਿਰਗੁਣ ਦਿਸਦਾ ਨਹੀਂ ਹੈ ਚਾਰ ਅੱਖਰ ਦਾ ਕਿਹੜਾ ਸਰੂਪ ਦਿਸਦਾ ਮਗਰ ਜਿਹੜਾ ਇਹ ਭਗਉਤੀਆਂ ਦੀ ਮਾਲਾ ਕਰ ਰਹੇ ਹਨ ਭਗਉਤੀਆਂ ਦੀ ਮਾਲਾ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਸ ਮੈਂ ਆਪ ਹੀ ਕਹਿ ਲੈਣਾ ਕਿਉਂਕਿ ਸੰਗਤ ਕਹਿੰਦੀ ਨਹੀਂ ਧੰਨ ਸਤਿਗੁਰੂ ਰਾਮ ਸਿੰਘ ਉਹਨਾਂ ਨੂੰ ਕਹਿੰਦੇ ਮੇਰੇ ਸਤਿਗੁਰੂ ਜਗਜੀਤ ਸਿੰਘ ਕਹਿੰਦੇ ਜਿਨੇ ਤੁਧ ਨੂੰ ਧੰਨ ਕਹਿਆ ਤੇ ਨਿਯਮ ਨੇੜ ਨਾ ਆਇਆ ਤਾਂ ਉਹ ਸਤਿਗੁਰੂ ਰਾਮ ਸਿੰਘ ਨੇ ਇਹ ਭਗਉਤੀਆਂ ਦੀ ਮਾਲਾ ਕਰਨ ਦਾ ਹੁਕਮ ਦਿੱਤਾ ਸੀ ਰੰਗੂਨ ਤੋਂ ਭਗਉਤੀਆਂ ਦੀ ਮਾਲਾ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ ਉਹਨਾਂ ਗੁਰੂ ਤੇਗ ਬਹਾਦਰ ਤੱਕ ਨਾਮ ਉਚਾਰਨ ਕਰ ਦਿੱਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਗੁਰੂ ਦਾ ਪਿਤਾ ਦਾ ਨਾਮ ਲਿਆ ਆਪਣਾ ਨਹੀਂ ਲਿਆ ਅਗਲੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਣਾ ਸ਼ੁਰੂ ਕਰਤਾ ਸਤਿਗੁਰੂ ਰਾਮ ਸਿੰਘ ਨੇ ਆਪਣੇ ਗੁਰੂ ਬਾਲਕ ਸਿੰਘ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਗੁਰੂ ਹਰੀ ਸਿੰਘ ਜੀ ਨੇ ਸਤਿਗੁਰੂ ਰਾਮ ਸਿੰਘ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਸਤਿਗੁਰੂ ਪ੍ਰਤਾਪ ਸਿੰਘ ਨੇ ਗੁਰੂ ਹਰੀ ਸਿੰਘ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਤੇ ਸਤਿਗੁਰੂ ਜਗਜੀਤ ਸਿੰਘ ਨੇ ਸਤਿਗੁਰੂ ਪ੍ਰਤਾਪ ਸਿੰਘ ਦਾ ਨਾਮ ਲੈਣਾ ਸ਼ੁਰੂ ਕਰਤਾ ਉਹ ਭਗਉਤੀਆਂ ਦੀ ਮਾਲਾ ਜਿਹੜੇ ਜਿਸ ਤਰ੍ਹਾਂ ਅਸੀਂ ਪਿਛਲਿਆਂ ਗੁਰੂਆਂ ਦੇ ਦਰਸ਼ਨ ਨਹੀਂ ਕੀਤੇ ਮੈਂ ਕਹਿ ਸਕਦਾ ਕਿ ਮੈਂ ਦੋ ਗੁਰੂਆਂ ਦੇ ਦਰਸ਼ਨ ਕੀਤੇ ਸਰਗੁਣ ਸਰੂਪਾਂ ਦੇ ਸਤਿਗੁਰੂ ਪ੍ਰਤਾਪ ਸਿੰਘ ਦੇ ਔਰ ਸਤਿਗੁਰੂ ਜਗਜੀਤ ਸਿੰਘ ਦੇ ਇਸ ਤੇ ਉਹਨਾਂ ਨੂੰ ਸਰਗੁਣ ਰੂਪ ਕਹਿੰਦੇ ਹਨ ਇਹ ਕਰ ਰਹੇ ਹਨ ਤੋ ਨਾਮ ਰਸਾਇਣ ਮਾਤਾ ਤੋ ਮੈਂ ਅਰਜ ਕਰਦਾ ਸੀ ਉਥੋਂ ਸਤਗੁਰਾਂ ਨੇ ਇੱਕ ਹੋਰ ਉਹਦੇ ਚ ਬਚਨ ਕਿਹਾ ਸੀ ਬਰਮੀਗਾਮ ਦੇ ਭਾਸ਼ਣ ਚ ਉਦੋਂ ਸੱਚੇ ਪਾਤਸ਼ਾਹ ਕਿਰਪਾ ਕਰਦੇ ਸਨ ਕਿ ਆਪਣੇ ਭਜਨ ਦਾ ਲੇਖਾ ਜੋਖਾ ਕਰਿਆ ਕਰੋ ਜੇ ਅਸੀਂ ਸਾਲ ਭਰ ਦਾ ਲੇਖਾ ਜੋਖਾ ਰੱਖਣਾ ਸ਼ੁਰੂ ਕਰੀਏ ਤਾਂ ਫੇਰ ਸਾਨੂੰ ਉਹਦੇ ਵਿੱਚ ਵਾਧੇ ਦਾ ਪਤਾ ਲੱਗੇਗਾ ਕਿ ਖਰਚੇ ਜੋਗਾ ਹੀ ਸਾਡਾ ਹੋਇਆ ਕਿ ਕੁਝ ਵਾਧਾ ਵੀ ਹੋਇਆ ਕਈ ਭਾਗਾਂ ਵਾਲੇ ਸੁਖਮਨੀ ਸਾਹਿਬ ਦਾ ਰੋਜ਼ ਪਾਠ ਕਰਦੇ ਹਨ ਮੇਰੇ ਧੰਨ ਸਤਿਗੁਰੂ ਜਗਜੀਤ ਸਿੰਘ ਜੀ ਆਪ ਖੁਦ ਕਰਦੇ ਸੀ ਹੁਣ ਸੋ ਸਕਦਾ ਸ਼ਾਇਦ ਸਰੀਰ ਦੇ ਢਿੱਲਾ ਹੋਣ ਕਰਕੇ ਨਾ ਉਹ ਕਰਦੇ ਹੋਣ ਤੇ ਮੇਰੇ ਨਾਲ ਇਦਾਂ ਵੀ ਬਚਨ ਕੀਤਾ ਮੇਰੀ ਸ਼ੰਕਾ ਦੂਰ ਕਰਨ ਲਈ ਕਹਿੰਦੇ ਦਿਆਲ ਕਈ ਸਾਧੂ ਕਹਿੰਦੇ ਹਨ ਭਈ ਸੁਖਮਨੀ ਸਾਹਿਬ ਦੇ 24000 ਅੱਖਰ ਹਨ ਇੱਕ ਇੱਕ ਸਵਾਸ ਨੂੰ ਇੱਕ ਇੱਕ ਅੱਖਰ ਤਾਂ ਆ ਜਾਏ ਮੈਂ ਕਹੇ ਦੇਖੋ ਕਿਸ ਤਰ੍ਹਾਂ ਸਾਨੂੰ ਸਮਝੌਤੀਆਂ ਦਿੰਦੇ ਹਨ ਤੇ ਇਸ ਤਰ੍ਹਾਂ ਹੁਕਮ ਇੱਕ ਵਾਰ ਅਖਬਾਰ 'ਚ ਵੀ ਆਇਆ ਸੀ ਉਹਨਾਂ ਦੇ ਭਾਸ਼ਣ 'ਚ ਕਿ ਇੱਕ ਅਸ਼ਟਪਦੀ ਬਹੁਤ ਨਹੀਂ ਤੇ ਇੱਕ ਅਸ਼ਟਪਦੀ ਨਾਮਧਾਰੀ ਰੋਜ਼ ਪੜੇ ਕਿੰਨੀ ਨਾਮ ਦੀ ਮਹਿਮਾ ਹੈ ਸੁਖਮਨੀ ਸਾਹਿਬ ਜੀ ਕਿੰਨੀ ਸੌਖੀ ਕਰਕੇ ਨਾਮ ਦੀ ਮਹਿਮਾ ਦੱਸੀ ਹੈ ਸਤਿਗੁਰੂ ਰਾਮ ਸਿੰਘ ਜੀ ਦਾ ਵੀ ਹੁਕਮ ਸੁਖਮਨੀ ਸਾਹਿਬ ਕੰਠ ਕਰਨ ਦਾ ਸੀ ਪਹਿਲੇ ਸਿੱਖ ਜਿਹੜੇ ਸੀ ਉਹ ਪੰਜ ਬਾਣੀਆਂ ਦਾ ਪਾਠ ਜਿਹੜਾ ਕਹਿੰਦੇ ਸੀ ਪੰਜ ਬਾਣੀ ਕਾ ਜੋ ਨਿਤਨੇਮ ਕਰੇ ਪੰਜ ਗ੍ਰੰਥੀ ਉਹਦਾ ਨਾਂ ਤਾਂ ਰੱਖਿਆ ਸੀ ਜਿਨ੍ਹਾਂ ਨੇ ਪੜ੍ਹੀ ਉਹਨਾਂ ਨੂੰ ਪਤਾ ਪੁਰਾਣੇ ਪਾਠੀਆਂ ਨੂੰ ਵੀ ਉਹਦੇ ਵਿੱਚ ਕਿਹੜੀ ਕਿਹੜੀ ਬਾਣੀ ਉਹਦੇ ਚ ਉਹਦੇ ਚ 52 ਅਖਰੀ ਸੁਖਮਨੀ ਸਾਹਿਬ ਸਿੱਧ ਗੋਸ਼ਟ ਤੇ ਓੰਕਾਰ ਦਖਣੀ ਆਸਾ ਦੀ ਵਾਰ ਤੇ ਸੁਖਮਨੀ ਸਾਹਿਬ ਰਹਿ ਰਾਸ ਤੇ ਆਨੰਦ ਸੰਪੂਰਨ ਉਹਦੇ ਵਿੱਚ ਪਾਠ ਹਨ ਸੋ ਪੰਜ ਗ੍ਰੰਥੀ ਕਈਆਂ ਦੇ ਭਾਗਾਂ ਵਾਲਿਆਂ ਦੇ ਕੰਠ ਸੀ ਤੋਂ ਪੰਜ ਗ੍ਰੰਥੀ ਨੂੰ ਪੰਜ ਪੰਜ ਬਾਣੀਆਂ ਸਮਝਦੇ ਸੀ ਸਿੱਖਾਂ ਨੇ ਦੇਖਿਆ ਤੇ ਇੰਨਾ ਟਾਈਮ ਨਹੀਂ ਮਿਲਦਾ ਤੇ ਫੇਰ ਕੀ ਕੀਤਾ ਆ ਪੰਜ ਬਾਣੀਆਂ ਜਿਹੜੀਆਂ ਮੇਰੇ ਸਤਿਗੁਰੂ ਰਾਮ ਸਿੰਘ ਜੀ ਨੇ ਸੌਖਾ ਕਰਕੇ ਲਿਖ ਦਿੱਤਾ ਪਿਛਲੀ ਰਾਤ ਉੱਠ ਕੇ ਗੜਵਾ ਲੈ ਜਾਏ ਕਰ ਮਦਾਨੇ ਹੋਏ ਆਉਣਾ ਦੋ ਵਾਰੀ ਗੜਵਾ ਮਾਂਜਣਾ ਮਦਾਨ ਬਸਤਰ ਲਾ ਕੇ ਜਾਣਾ ਦਾਤਣ ਕਰਨੀ ਫੇਰ ਇਸ਼ਨਾਨ ਕਰਨਾ ਬਾਣੀ ਪੜ੍ਹਨੀ ਇਹ ਹੁਣ ਕਿਹਨਾਂ ਵਾਸਤੇ ਬਾਣੀ ਕਿਹੜੀ ਪੜ੍ਹਨੀ ਜਪ ਜਾਪ ਦੋਹਾਂ ਦੇ ਹਜ਼ਾਰੇ ਰਹਿ ਰਾਸ ਆਰਤੀ ਸੋਹਲਾ ਇਤਨੀ ਤਾਂ ਕੰਠ ਕਰਨੀ ਜ਼ਰੂਰੀ ਸਤਿਗੁਰੂ ਜਗਜੀਤ ਸਿੰਘ ਆ ਹੁਕਮ ਉਹਦੇ ਸੀ ਕਿ ਰਹਿਤ ਨਾਵਾ ਬੱਚਿਆਂ ਨੂੰ ਕੰਠ ਕਰਾ ਦਿਓ ਢਾਈ ਪੱਤਰੇ ਹਨ ਗੁਟਕੇ ਦੇ ਬਹੁਤੇ ਭਾਗਾਂ ਵਾਲਿਆਂ ਨੇ ਆਪਣੇ ਬੱਚਿਆਂ ਤੇ ਮਿਹਨਤ ਕੀਤੀ ਵੀ ਹੋਏਗੀ ਤੋਂ ਇਸ ਤੇ ਉਹ ਬਾਣੀ ਪੜਨ ਤੋਂ ਪਹਿਲਾਂ ਬਾਣੀ ਪੜਨ ਤੋਂ ਪਹਿਲਾਂ ਰਹਿਤਨਾਵਾ ਪੜਨਾ ਉਹਦੇ ਚ ਹੀ ਸਾਗਰਾ ਹੁਕਮ ਕੀਤਾ ਵੀ ਇਤਨੀ ਤਾਂ ਕੰਠ ਕਰਨੀ ਜ਼ਰੂਰ ਤੋਂ ਇਸ ਤੇ ਮੇਰਾ ਕਹਿਣ ਦਾ ਭਾਵ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਕੇ ਆਏ ਆ ਤੇ ਸਾਡਾ ਖਾਲਸੇ ਦਾ ਜਨਮ ਦਿਨ ਵੀ ਆ ਰਿਹਾ ਹੁਣ ਜਨਮ ਦਿਨ ਤੇ ਅਸੀਂ ਦੇਖਣਾ ਆਪਣੇ ਅੰਦਰ ਝਾਤੀ ਮਾਰ ਕੇ ਕਿ ਅਸੀਂ ਉਸ ਜਨਮ ਦਿਨ ਤੋਂ ਕੀ ਵਾਅਦਾ ਸ਼ੁਰੂ ਕਰ ਰਹੇ ਹਾਂ ਆਪਣੇ ਜੀਵਨ 'ਚ ਨਿਯਮ ਦਾ ਤੇ ਕੀ ਬੁਰਾਈਆਂ ਦਾ ਘਾਟਾ ਕਰ ਰਹੇ ਹਾਂ ਤੇ ਹੁਣ ਸੁਣੋ ਸਭ ਤੇਰਾ ਜਨ ਰਾਮ ਰਸਾਇਣ ਮਾਤਾ ਰਸਾ ਨਿੰਦ ਜਾਂ ਕੋ ਉਪਜੀ ਛੋੜਨਾ ਕਤ ਹੂੰ ਜਾਤਾ ਬੈਠਤ ਹਰ ਹਰ ਸੋਵਤ ਹਰ ਹਰ